ਰਾਜਾ ਪ੍ਰੀਛਦ ਬਾਜ ਸੁਖ ਸੋਮ ਦੋਹਰਾ ਸੁਖ ਸੰਗ ਰਾਜੇ ਕਹ ਕਹੀ ਜੂਥ ਦਿਜਨ ਕੇ ਨਾਥ ਅਗਨ ਭਾਵ ਕੇ ਵਿਦਖੈ ਕ੍ਰਿਸ਼ਨ ਭਾਵ ਕੇ ਸਾਥ ਸੁਖ ਬਾਦ ਰਾਜਾ ਸੋ ਸਵਈਆ ਰਾਜਨ ਪਾਸ ਪਿਆਸ ਕੋ ਬਾਲ ਕਥਾ ਸੋ ਅਰੋਚਕ ਭਾਤ ਸੁਣਾਵੇ ਗਵਾਰਨ ਆ ਬਿਰਹਾਨਲ ਭਾਵ ਕਰੈ ਬਿਰਹਾਨਲ ਕੋ ਬਜਾਵੇ ਪੰਚਪੂ ਆਤਮ ਲੋਕਨ ਕੋ ਇਹ ਕੌਤਕ ਕਹਿ ਅਤ ਹੀ ਡਰ ਪਾਵੈ ਕਾਨ ਕੋ ਧਿਆਨ ਕਰੈ ਜਬ ਹੀ ਬਿਰਹਾਨਲ ਕੀ ਲਬਟਾਨ 부ਝਾਵੈ ਬ੍ਰਿਖ ਪਾਸਰ ਗਵਾਰਨ ਏਕ ਮਨੈ ਬਛਰਾ ਸਰ ਮੂਰਤ ਏਕ ਧਰੈ ਇਕ ਹੋਇ ਚਤੁਰਾਨਨ ਗਵਾਰ ਹਰੈ ਇਕ ਹੋਇ ਬ੍ਰਹਮਾ ਫਿਰ ਪਾਏ ਪਰੈ ਇਕ ਹੋਇ ਬਗਲਾ ਭਗਵਾਨ ਕੇ ਸਾਥ ਮਹਾ ਕਰ ਕੈ ਮਨ ਕੋਪ ਲਰੈ ਇਹ ਭਾਂਤ ਬਦੂ ਬ੍ਰਿਜ ਖੇਲ ਕਰੈ ਜਿਹ ਭਾਂਤ ਕਿਦੋ ਨੰਦ ਲਾਲ ਕਰੈ ਕਾਨ ਚਰਿੱਤਰ ਸਵੈ ਕਰਕੇ ਸਭ ਗਵਾਰਨ ਫੇਰ ਲਗੀ ਗੁਣ ਗਾਵਨ ਤਾਲ ਬਜਾਏ ਬਜਾ ਮੁਰਲੀ ਕਬ ਸਿਆਮ ਕਹੈ ਅਤੀ ਕਰਿ ਭਾਵਨ ਫੇਰ ਚਤਾਰ ਕਯੋ ਹਮਰੇ ਸੰਗ ਖੇਲ ਕਰਿਓ ਹਰ ਜੀ ਇਹ ਠਾਵਨ ਗਵਾਰਨ ਸਿਆਮ ਕੀ ਭੂਲ ਗਈ ਸੁਧ ਬੀਜ ਲਗੀ ਮਨ ਕੇ ਦੁਖ ਪਾਵਨ ਅਤਿ ਹੋਏ ਗਈ ਤਨ ਮੈਂ ਹਰਿ ਸਾਥ ਸੋ ਗੋਪਨ ਕੀ ਸਭ ਹੀ ਕਰਨੀ ਤੇ ਰੂਪ ਨਿਹਾਰ ਕੈ ਬਸ ਪਈ ਜੋ ਹੁਤੀ ਅਤਿ ਰੂਪਨ ਕੀ ਧਰਨੀ ਇਹ ਭਾਂਤ ਪਰੀ ਮੁਰਝਾਏ ਤਰੀ ਕਬ ਨੇ ਉਪਮਾ ਤਿਹ ਕੀ ਵਰਨੀ ਜਿਮ ਕੰਟਕ ਹੇਰ ਮੈਂ ਭੂਮ ਕੇ ਬੀਚ ਪਰੈ ਗਿਰਬਾਨ ਲਗੇ ਹਰਨੀ ਸੋਈਆ ਬਰਣੀ ਸਰਭਉ ਹਨ ਕੋ ਧਨ ਕੈ ਸੋ ਸਿੰਗਾਰ ਕੇ ਸਾਜਨ ਸਾਥ ਕਰੀ ਰਸ ਕੋ ਮਨ ਮੈਂ ਅਤ ਹੀ ਕਰ ਕੋ ਸੋ ਕਾਨ ਕੇ ਸਾਹਮਣੇ ਜਾਏ ਹਰੀ ਅਤ ਹੀ ਕਰਨੇ ਕੋ ਕ੍ਰੋਧ ਮਨੈ ਤੇ ਠੌਰ ਤੇ ਪੈਗ ਨਾ ਏਕ ਟਰੀ ਮਨੋ ਮੈਨ ਹੀ ਸੋ ਅਤ ਹੀ ਰਣ ਕੈ ਧਰਨੀ ਪਰ ਗਵਾਰਨ ਜੂਝ ਪਰੀ ਤੇ ਗਵਾਰਨ ਕੋ ਗਤ ਹੀ ਬਿਖ ਪ੍ਰੇਮ ਤਬੈ ਪ੍ਰਗਟੇ ਭਗਵਾਨ ਸਿਤਾਬੀ ਜੋਤ ਭਈ ਤਰਨੀ ਪਰਿਉ ਰਜਨੀ ਮੈਂ ਛੂਟਤ ਜਿਉ ਮਾਤਾਬੀ ਚੌਕ ਪਰੀ ਤਬ ਹੀ ਇਹ ਯੋ ਜੈਸੇ ਚੌਕ ਪਰੈ ਤਮ ਮੈਂ ਡਰ ਖਵਾਬੀ ਛਾੜ ਚਲਿਓ ਤਨ ਕੋ ਮਨ ਇਉ ਜਿਮ ਭਾਜਤ ਹੈ ਗ੍ਰਹਿ ਛਾੜ ਸ਼ਰਾਬੀ ਸੋਈਆ ਗਵਾਰਨ ਧਾਏ ਚਲੀ ਮਿਲ ਗਏ ਕਹੋ ਜੋ ਵਿਹੇ ਭਗਵਾਨ ਗੁਮਾਨੀ ਜਿਉ ਮ੍ਰਿਗਨੀ ਮ੍ਰਿਗ ਪੇਖ ਚਲੈ ਜੋ ਹੁਤੀ ਅਤ ਰੂਪ ਵਿਖੈ ਅਭਿਮਾਨੀ ਤਾ ਛਬ ਕੀ ਅਤਿ ਹੀ ਉਪਮਾ ਕਬ ਨੈ ਮੁਖ ਤੇ ਇਹ ਭਾਂਤ ਬਖਾਨੀ ਜਿਉ ਜਲ ਚਾ ਤ੍ਰਿਕ ਬੂੰਦ ਪਰੈ ਜਿਉ ਕੂਦ ਪਰੈ ਮਛਲੀ ਪਿਖ ਪਾਣੀ ਸੋਈਆ ਰਾਜਤ ਹੈ ਪੀਰੋ ਪਟਕੰਦ ਬਿਰਾਜਤ ਹੈ ਮ੍ਰਿਗ ਸੇ ਦ੍ਰਿਗ ਦੋ ਛਾਜਤ ਹੈ ਮਨ ਸੂਰ ਮੈਂ ਨਦੀਆ ਪਤਿ ਸਾਥ ਲਿਏ ਵਨ ਜੋ ਕਾਨ ਫਿਰੈ ਤਿਨ ਗੋਪੁਨ ਮੈਂ ਜਿਹ ਕੀ ਜਗ ਮੈਂ ਸਮਤੁਲ ਨਾ ਕੋ ਗਵਾਰਨ ਰੀਜ ਰਹੀ ਬ੍ਰਿਜ ਕੀ ਸੋ ਰੀਜਤ ਹੈ ਚੱਕ ਦੇਖਦ ਸੋ ਕਵਿਤ ਕੌਲ ਜੋ ਪ੍ਰਵਾਤ ਤੇ ਵਿਥਿਓ ਮਿਲੀ ਬਾਤ ਤੈ ਗੁਨੀ ਜੋ ਸੁਰ ਸਾਧ ਤੈ ਬਚਾਇਓ ਚੋਰ ਗਾਤ ਤੈ ਜੈਸੇ ਤਨੀ ਤਾਨ ਤੇ ਔਰਿਨੀ ਲੋਕ ਮਨ ਤੈ ਲਰਈਆ ਜੈਸੇ ਰਾਨ ਤੈ ਤਜਈਆ ਜੋ ਅਨੁਸਾਤ ਤੈ ਜੈਸੇ ਦੁਖੀ ਸੂਖ ਤੈ ਭੁਖੀ ਜੈਸੇ ਭੂਖ ਤੈ ਸੋ ਰਾਜਾ ਸਤਰ ਆਪਣੇ ਕੋ ਸੁਨੇ ਜੈਸੇ ਘਾਤ ਤੈ ਹੋਤ ਹੈ ਪ੍ਰਸੰਨ ਜੇਤੇ ਏਤੇ ਏਤੀ ਬਾਤਨ ਤੈ ਹੋਤ ਹੈ ਪ੍ਰਸੰਨਿਆ ਗੋਪੀ ਤੈਸੇ ਕਾਨ ਬਾਤ ਤੈ ਕਾਨ ਜੂ ਬਾਚ ਸੋਇਆ ਹਸ ਬਾਤ ਕਹੀ ਸੰਗ ਗੋਪਨ ਕਾਨ ਚਲੋ ਜਮਨਾ ਤਟ ਖੇਲ ਕਰੈ ਚਿਟਕਾਰਨ ਸੋ ਫਿਰ ਕਹਿ ਦੇਹ ਜਾ ਤੁਮ ਹੂੰ ਤਰੋ ਹਮ ਹੂੰ ਤਰੈ ਗੋਹੇ ਕੈ ਬਨ ਫੂਲਨ ਸੁੰਦਰ ਹਾਰ ਸੋ ਕੇਲ ਕਰੈ ਤਿਨ ਡਾਰ ਗਰੈ ਬਿਰਹਾ ਸ਼ੁਧ ਕੋ ਤੇ ਠੌਰ ਵਿਖੈ ਹਸ ਕੈ ਰਸ ਕੈ ਸੰਗ ਪੇਟ ਭਰੈ ਆਇ ਸੁਆਨ ਤਬੈ ਹਰ ਕੋ ਸਭ ਧਾਇ ਚਲੀ ਗੁਪਿਆ ਤੇ ਠੌਰੈ ਏਕ ਚਲੈ ਮੁਸਕਾਏ ਭਲੀ ਵਿਦ ਏਕ ਚਲੈ ਹਰੁਏ ਏਕ ਦੌਰੈ ਸ਼ਾਮ ਕਹਿ ਉਪਮਾ ਤਿਹ ਕੀ ਜਲ ਮੈਂ ਜਮਨਾ ਕਹੋ ਗਵਾਰਨ ਹੌਰੈ ਰੀਜ ਰਹਿ ਬਨ ਕੇ ਮ੍ਰਿਗ ਦੇਖ ਸੋ ਔਰ ਪਿਖੈ ਗਜ ਗਾਮਨ ਸੌਰੈ ਸਿਆਮ ਸਮੇਤ ਸਬੈ ਗੁਪਿਆ ਜਮਨਾ ਜਲ ਕੋ ਤਰ ਪਾਰ ਪਰਈਆ ਪਾਰ ਭਈ ਜਬ ਹੀ ਹਿਤ ਸੋ ਗਿਰਦਾ ਕਰ ਕਹਿ ਤਿਹ ਕੋ ਤਿਸਟਈਆ ਤਾ ਛਬ ਕੀ ਅਤ ਹੀ ਉਪਮਾ ਕਬ ਨੈ ਮੁਖ ਤੇ ਇਹ ਭਾਂਤ ਸੁਨਈਆ ਕਾਨ ਭਇਓ ਸਾਸੀ ਸੁਧ ਮਨੋ ਸਮਰਾਜਿਤ ਗਵਾਰਨ ਤੀਰਤ ਰਈਆ ਸੁਈਆ ਬਾਤ ਲਗੀ ਕਹਨੇ ਮੁਖਤੇ ਕਬ ਸ਼ਾਮ ਕਹੈ ਮਿਲ ਕੈ ਸਭ ਗਵਾਰਨ ਚੰਦਰਮੁਖੀ ਮ੍ਰਿਗ ਸੇ ਦ੍ਰਿਗਨੀ ਲਖਿਐ ਤਿਨ ਭਾਨ ਅਨੰਤ ਅਪਾਰਨ ਕਾਨ ਕੈ ਸਾਥ ਕਰੀ ਚਰਚਾ ਮਿਲ ਕੈ ਬ੍ਰਿਧ ਕੀ ਸਭ ਸੁੰਦਰ ਬਾਰਨ ਛੋਰ ਦਈ ਗ੍ਰਹਿ ਕੀ ਸਭ ਲਾਜ ਸੋ ਹੋਏ ਮਹਾਰਸ ਕੀ ਜਿਸ ਕਾਰਨ ਕੈ ਰਸ ਕੇ ਹਰਿ ਕਾਰਨ ਕੈ ਕਰ ਕਸ਼ਟ ਵਡੋ ਕੋ ਮੰਤਰ ਸਾਧੋ ਕੈ ਕੋ ਜੰਤਰ ਬਡੋਈ ਸਦਿਓ ਇਨ ਕੋ ਆਪਣੇ ਮਨ ਭੀਤਰ ਵਾਧੋ ਕਹਿ ਕੇ ਹੂੰ ਤੰਤਰ ਕੇ ਸਾਧ ਕਿਦੋ ਕਬ ਸਿਆਮ ਕਹੈ ਅਤ ਹੀ ਕਰ ਧਾਦੋ ਚੋਰ ਲਿਓ ਮਨ ਗਵਾਰਨ ਕੋ ਛਿਨ ਭੀਤਰ ਦੀਨ ਦਇਆ ਨਿਦ ਮਾਧੋ ਗੋਪੀ ਵਾਜਸਵਈਆ ਕਾਨ ਕੇ ਗਵਾਰਨ ਸਾਥ ਕਯੋ ਹਮ ਕੋ ਤਜ ਕਹਿ ਕੇ ਹੋਰ ਗਏ ਥੇ ਪ੍ਰੀਤ ਬਢਾਏ ਮਹਾ ਹਮ ਸੋ ਜਮਨਾ ਤਟ ਪੈ ਰਸ ਕੇਲ ਕਏ ਥੇ ਯੋ ਤਜ ਗਏ ਜਿਮ ਰਾਹ ਮੁਸਾਫਰ ਸਿਆਮ ਕਹਿਓ ਤੁਮ ਨਾਹੇ ਨਏ ਥੇ ਫੂਲ ਖਿਰੇ ਮੁਖ ਆਏ ਕਹਾ अपनी बिरिया कहूं पौर पहे थे अथ चतुर पुरख भेद कथनंग सवैया नर एक कीनी प्रीत कराय यकीन कराय यकीन जो जाना एक ना प्रीत के भेद जनाय जो प्रीत कराय अर कह तहे माना सो नर मूड बिखै कहिया जग जो नर रंच ना प्रीत पछाना है सो चर्चा रस किए पांत सो ग्वारनिया संग कान बुखाना है ਗੋਪੀ ਬਾਜ ਸਵਈਆ ਗਵਾਰ ਨਿਆਏ ਪਾਂਤ ਕਹੈ ਕਰਨੇ ਕੋ ਅੰਤ ਦਗਾ ਕੋ ਦੇ ਹੈ ਦੋ ਜਨ ਛਾੜ ਪਰੋ ਹਰ ਗਇਓ ਜਨ ਜੋ ਛਲ ਸੋ ਤਿਹ ਕੋ ਹਰ ਲੇ ਹੈ ਜੋ ਬਟਹਾ ਜਨ ਘਾਵਤ ਹੈ ਕੋ ਜਾਤ ਚਲਿਓ ਪਿਖ ਕੈ ਮਦ ਮੇ ਹੈ ਪੈ ਖਿਜ ਕੈ ਅਤ ਹੀ ਗੁਪਿਆ ਏ ਭਾਂਤ ਕਹਿਓ ਤਿਨ ਕੀ ਸਮੇ ਹੈ ਜਬ ਹੀ ਇਹ ਗਵਾਰਨ ਬਾਤ ਕਹੀ ਤਬ ਹੀ ਤਿਨ ਕੇ ਸੰਗ ਕਾਨ ਹਸੇ ਜੇ ਨਾਮ ਕੇ ਲੇ ਜਰਾ ਮੁਖ ਤੇ ਤਜ ਕੈ ਗਨ ਕਾ ਸਭ ਪਾਪ ਨਸੇ ਨਾ ਜਪਿਓ ਜੇ ਜਾਪ ਸੋ ਉਜਰੇ ਜੇ ਜਾਪ ਜਪਿਓ ਸੋ ਧਾਮ ਬਸੇ ਤਿਨ ਗੋਪਨ ਸੋ ਜੇ ਭਾਂਤ ਕਹਿਓ ਹਮੂ ਅਤ ਹੀ ਰਸ ਬੀਜ ਫਸੇ ਸੋਈਆ ਕਹਿ ਕੈ ਇਹ ਬਾਤ ਅਸੇ ਹਰ ਜੂ ਉਠ ਕੈ ਜਮਨਾ ਜਲ ਬੀ ਤਰੇ ਛਿਨ ਏਕ ਲਗਿਓ ਨ ਤਬੈ ਤੇ ਕੋ ਲਖ ਕੈ ਜਮਨਾ ਕਹ ਪਾਰ ਪਰੇ ਲਖ ਕੈ ਜਲ ਕੋ ਸੰਗ ਗੋਪੁਨ ਕੇ ਭਗਵਾਨ ਮਹਾ ਉਪਾਸ ਕਰੇ ਬਹੁ ਹੋਰਨ ਤੈ ਅਰ ਬਿਆਹਨ ਤੈ ਕੁਰਮਾਤਨ ਤੈ ਅਤਿ ਸੋ ਕਰੇ ਕਾਨ ਬਾਜ ਸੋਇਆ ਰਜਨੀ ਪਰ ਗਈ ਤਬ ਹੀ ਭਗਵਾਨ ਕਹਿਓ ਹਸ ਕੈ ਹਮ ਰਾਸ ਕਰੈ ਸਸ ਰਾਜਤ ਹੈ ਸਿਧ ਗੋਪਨ ਕੇ ਮੁਖ ਸੁੰਦਰ ਸੇਤ ਹੀ ਹਾਰ ਡਰੈ ਹਿਤ ਸੋ ਬ੍ਰਿਜ ਭੂਮ ਵਿਖੈ ਸਭ ਹੀ ਰਸ ਖੇਲ ਕਰੈ ਕਰ ਡਾਰ ਕਰੈ ਤੁਮ ਕੋ ਜੋ ਸੋਕ ਵਡਿਓ ਵਿਛਰੇ ਹਮ ਸੋ ਮਿਲ ਕੈ ਜਬ ਸੋਖ ਹਰੈ ਐਹੋ ਤ੍ਰਿਆ ਕਹਿ ਸ੍ਰੀ ਜਦਵੀਰ ਸਵੈ ਤੂੰ ਰਾਸ ਕੋ ਖੇਲ ਕਰੋ ਗਹਿ ਕੈ ਕਰ ਸੋ ਕਰ ਮੰਡਲ ਕੈ ਨ ਕਛੂ ਮਨ ਭੀਤਰ ਲਾਜ ਧਰੋ ਹਮ ਹੂੰ ਤੁਮਰੇ ਸੰਗ ਰਾਸ ਕਰੈ ਨਚ ਹੈ ਨਚਿਓ ਨਹ ਨੈਕ ਡਰੋ ਸਭ ਹੀ ਮਨ ਬੀਚ ਅਸੋਕ ਕਰੋ ਅਤ ਹੀ ਮਨ ਸੋਕਨ ਕਉ ਸੋ ਹਰੋ ਸਵਈਆ ਤਿਨ ਸੋ ਭਗਵਾਨ ਕਹੀ ਫਿਰ ਜਉ ਸਜਣੀ ਹਮਰੀ ਬਿਨਤੀ ਸੁਨ ਲੀਜੈ ਆਨੰਦ ਬੀਜ ਕਰੋ ਮਨ ਕੇ ਜਿਹ ਤੇ ਹਮਰੇ ਤਨ ਕੇ ਮਨ ਜੀਜੈ ਮਿਤਵਾ ਜਿਹ ਤੇ ਹਿਤਮਾਨ ਹੈ ਤਬ ਹੀ ਉਠ ਕੈ ਸੋ ਕਾਰਜ ਕੀਜੈ ਦੈ ਰਸ ਕੋ ਸਿਰ ਪਾਪ ਤਿਸੈ ਮਨ ਕੋ ਸਭ ਸੋਗ ਵਿਦਾ ਕਰ ਦੀਜੈ ਹਸ ਕੈ ਭਗਵਾਨ ਕਹੀ ਫਿਰ ਯੋ ਰਸ ਕੀ ਬਤਿਆ ਹਮ ਤੇ ਸੁਨ ਲਈਐ ਜਾ ਕੇ ਲਿਏ ਮਿਤਵਾਇਤ ਮਾਨਤ ਸੋ ਸੁਨ ਕੈ ਉਠ ਕਾਰਜ ਕਈਐ ਗੋਪਨ ਸਾਥ ਕਿਰਪਾ ਕਰ ਕੈ ਕਬ ਸ਼ਾਮ ਕਹਿਓ ਮੁਸਲੀ ਤਰ ਭਈਐ ਜਾ ਸੰਗ ਹੇਤ ਮਹਾ ਕਰੀਐ ਬਿਨ ਦਾਮਨ ਥਾਈ ਕੇ ਹਾਥ ਵਿਕਈਐ ਕਾਨਰ ਕੀ ਸੁਨ ਕੈ ਬਤੀਆ ਮਨ ਮੈਂ ਤਿਨ ਗਵਾਰਨ ਤੀਰ ਗਇਓ ਐ ਦੋਖ ਜਿਤੋ ਮਨ ਪੀਤਰ ਥੋ ਰਸ ਭਾਵਕ ਮੋ ਤ੍ਰਿਣ ਤੁਲ ਦਇਓ ਐ ਰਾਸ ਕਰੋ ਸਭ ਹੀ ਮਿਲ ਕੈ ਜਸਦਾ ਸੁਧ ਕੋ ਤਿਨ ਮਾਨ ਕਯੋ ਹੈ ਰੀਜ ਰਹੀ ਪ੍ਰਿਥਮੀ ਪ੍ਰਿਥਮੀ ਗਨ ਹਉ ਨਭ ਮੰਡਲ ਰੀਜ ਰਯੋ ਹੈ ਗਾਵਤ ਏਕ ਬਜਾਵਤ ਤਾਲ ਸਵੈ ਬ੍ਰਿਜਨਾਰ ਮਹਾ ਹਿਤ ਸੋ ਭਗਵਾਨ ਕੋ ਮਾਨ ਕਹਿਓ ਤਬ ਹੀ ਕਬ ਸਿਆਮ ਕਹਿ ਅਤ ਹੀ ਚਿਤ ਸੋ ਇਨ ਸੀਖ ਲਈ ਗਤ ਗਾਮਨ ਤੇ ਸੁਰ ਪਾਮਨ ਤੇ ਕਿ ਕਿਧੋ ਕਿਤ ਸੋ ਅਬ ਮੋਹ ਇਹ ਸਮਝਿਓ ਸੋ ਪਰੈ ਜਹ ਕਾਨ ਸਿਖੇ ਇਨ ਹੂ ਤਿਤ ਸੋ ਸੁਈਆ ਮੂਰ ਕੋ ਪੰਖ ਬਿਰਾਜਤ ਸੀਸ ਸੋ ਰਾਜਤ ਕੁੰਡਲ ਕਾਨਨ ਦੋ ਲਾਲ ਕੀ ਮਾਲ ਸੋ ਛਾਜਤ ਕੰਠੈ ਤਾ ਉਪਮਾ ਸਮ ਹੈ ਨਹਿ ਕੋ ਜੋ ਰਿਪ ਪੈ ਮਗ ਜਾਤ ਚਲਿਓ ਸੁਨ ਕੈ ਉਪਮਾ ਚਰ ਦੇਖ ਤੋ ਔਰ ਕੀ ਬਾਤ ਕਹਾ ਕਹੀਐ ਕਵਿ ਸਿਆਮ ਸੁਰਾਦਿਕ ਰੀਜਤ ਸੋ ਗੋਪਨ ਸੰਗ ਤਹਾ ਭਗਵਾਨ ਮਨੈ ਅਤਿ ਹਿਤ ਕੋ ਕਰ ਗਾਵੈ ਰੀਜ ਰਹਿ ਖਗ ਠੌਰ ਸਮੇਤ ਸੋ ਜਾ ਵਿਦ ਗਵਾਰਨ ਕਾਣ ਰਿਝਾਵੈ ਜਾ ਕੋ ਖੋਜ ਕਈ ਗਣ ਗੰਧਰਵ ਕਿੰਨਰ ਭੇਦ ਨਰੰਚਕ ਪਾਵੈ ਗਾਵਤ ਸੋ ਹਰ ਜੂ ਤਿਹ ਜਾ ਤਜ ਕੈ ਮ੍ਰਿਗਨੀ ਚਲ ਕੈ ਮ੍ਰਿਗ ਆਵੈ ਗਾਵਤ ਸਾਰੰਗ ਸੁਧ ਮਲਾਰ ਵਿਭਾਸ ਬਿਲਾਵਰਿਓ ਹੁਨ ਗੌਰੀ ਜਾ ਸੁਰ ਸਰੋਨਨ ਮੈਂ ਸੁਨ ਕੈ ਸੁਰ ਭਾਮਨ ਧਾਵਤ ਡਾਰ ਪਿਛੌਰੀ ਸੋ ਸੁਨ ਕੈ ਸਭ ਗਵਾਰਨੀਆ ਰਸ ਕੇ ਸੰਗ ਹੋਏ ਗਈ ਜਨ ਬੌਰੀ ਤਿਆਗ ਕੈ ਕਾਨਨ ਤਾ ਸੁਨ ਕੈ ਮ੍ਰਿਗ ਲੈ ਮ੍ਰਿਗਨੀ ਚਲ ਆਵਤ ਦੌਰੀ ਸੋਈਆ ਏਕ ਨਚੈ ਜਿਕ ਗਾਵਤ ਗੀਤ ਬਜਾਵਤ ਤਾਲ ਦਿਖਾਵਤ ਭਾਵਨ ਰਾਸ ਵਿਖੈ ਅਤ ਹੀ ਰਸ ਸੋ ਸੋ ਰਿਝਾਵਨ ਕਾਜ ਸਵੈ ਮਨ ਭਾਵਨ ਚਾਂਦਨੀ ਸੁੰਦਰ ਰਾਤ ਵਿਖੈ ਕਬ ਸ਼ਾਮ ਕਹੈ ਸੋ ਵਿਖੈ ਰੁਤ ਸਾਵਨ ਗਵਾਰ ਨਿਆ ਤਜ ਕੈ ਪੁਰ ਕੋ ਮਿਲ ਖੇਲ ਕਰੈ ਰਸ ਨੀਕਨ ਠਾਵਨ ਸੁੰਦਰ ਠੌਰ ਵਿਖੈ ਕਬ ਸਿਉ ਕਹੈ ਮਿਲ ਗਵਾਰਨ ਖੇਲ ਕਰਿਓ ਹੈ ਮਾਨੋ ਆਪੋ ਹੀ ਤੇ ਬ੍ਰਹਮਾ ਸੁਰ ਮੰਡਲ ਸੁਧ ਬਨਾਏ ਧਰਿਓ ਹੈ ਜਾ ਪਿਖ ਕੈ ਖਗ ਰੀਜ ਰਹਿ ਮ੍ਰਿਗ ਤਿਆਗ ਤਿਸੈ ਨਹੀਂ ਚਾਰੋ ਚਰਿਓ ਹੈ ਔਰ ਕੀ ਬਾਤ ਕਹਾ ਕਈਏ ਜਿਹ ਕੇ ਵਿਖੇ ਭਗਵਾਨ ਛਰਿਓ ਹੈ ਇਤ ਤੇ ਨੰਦ ਲਾਲ ਸਖਾ ਲਿਏ ਸੰਗ ਉਤੈ ਗਵਾਰਨ ਜੂਤ ਸਬੈ ਬਹਸਾ ਬਹਸੀ ਤਾ ਹੋਣ ਲਗੀ ਰਸ ਬਾਤਨ ਸੋ ਕਬ ਸਿਆਮ ਤਬੈ ਜਿਹ ਕੋ ਬ੍ਰਹਮਾ ਨਹੀਂ ਅੰਤ ਲਖੈ ਨਾ ਨਾਰਦ ਪਾਵਤ ਜਾਏ ਛਬੈ ਮ੍ਰਿਗ ਜਿਉ ਮ੍ਰਿਗਨੀ ਮਹਿਰਾਜਤ ਹੈ ਹਰ ਥਿਉ ਗਨ ਗਵਾਰਨ ਬੀਜ ਫੱਬੈ ਸਈਆ ਨੰਦ ਲਾਲ ਲਲਾਇਤ ਗਾਵਤ ਹੈ ਉਤ ਤੇ ਸਭ ਗਵਾਰਨੀਆ ਮਿਲ ਗਾਵੈ ਫਾਗੁਨ ਕੀ ਰੁਤ ਉਪਰ ਆਮਨ ਮਾਨਵ ਕੋਕਿਲ ਕਾ ਕੋਹ ਕਾਵੈ ਤੀਰ ਨਦੀ ਸੋ ਗਾਵਤ ਗੀਤ ਜੋ ਮਨ ਕੇ ਮਨ ਭੀਤਰ ਭਾਵੈ ਨੈਣ ਨਛੱਤਰ ਪਸਾਰ ਭਿਖੈ ਸੁਰਦੇ ਬਧੂ ਮਿਲ ਦੇਖਣ ਆਵੈ ਮੰਡਲ ਰਾਸ ਬਚਿਤ੍ਰ ਮਹਾ ਸਮਝੇ ਹਰ ਕੀ ਭਗਵਾਨ ਰਚਿਓ ਹੈ ਤਾਈ ਕੇ ਬੀਜ ਕਹੈ ਕਵਿਓ ਰਸ ਕੰਚਨ ਕੀ ਸਮਤੁਲ ਮਚਿਓ ਹੈ ਤਾਸੀ ਬਨਾਏ ਵੇ ਕੋ ਬ੍ਰਹਮਾ ਨਾ ਬਨੀ ਕਰ ਕੈ ਜੁਗ ਕੋਟ ਪਚਿਓ ਹੈ ਕੰਚਨ ਕਹਿ ਤਨ ਗੋਪਨ ਕੇ ਤੇ ਮਦ ਮਨੀ ਮਨ ਤੁਲ ਗਚਿਓ ਹੈ ਚਲ ਮੈਂ ਸਫਰੀ ਜਿਮ ਕੀਲ ਕਰੈ ਤਿਮ ਗਵਾਰਨੀਆਂ ਹਰ ਕੇ ਸੰਗ ਡੋਲੇ ਜਿਉ ਜਨ ਭਾਗ ਕੋ ਖੇਲਤ ਹੈ ਤਿਹ ਭਾਂਤ ਹੀ ਕਾਨ ਕੇ ਸਾਥ ਕਲੋਲੈ ਕੋਕਿਲ ਕਾਜਮ ਬੋਲਤ ਹੈ ਤਿਮ ਗਾਵਤ ਤਾ ਕੀ ਬਰਾਬਰ ਬੋਲੈ ਸ਼ਿਆਮ ਕਹੈ ਸਭ ਗਵਾਰਨੀਆਂ ਏ ਭਾਂਤਨ ਸੋ ਰਸ ਕਾਨਨ ਚੋਲੈ ਰਸ ਕੀ ਚਰਚਾ ਤਿਨ ਸੋ ਭਗਵਾਨ ਕਰੀ ਹਿਤ ਸੋ ਨਾ ਕਛੂ ਕਮ ਕੈ ਇਹ ਭਾਂਤ ਕਹਿਓ ਕਬ ਸ਼ਿਆਮ ਕਹਿ ਤੁਮਰੇ ਮਹਿ ਖੇਲ ਬਨਿਓ ਕਮ ਕੈ ਕਹਿ ਕੈ ਇਹ ਬਾਤ ਦਿਓ ਹਸ ਕੈ ਸੋ ਪ੍ਰਭਾ ਸੁਭ ਦੰਤਨ ਯੋ ਦਮ ਕੈ ਜਨ ਦਿਓਸ ਭਲੇ ਰੁਤ ਸਾਮਨ ਕੀ ਅਤਿ ਅਭਰਨ ਮੈਂ ਚਪਲਾ ਚਮਕੈ ਸਵਈਆ ਐਹੋ ਲਲਾਨੰਦ ਲਾਲ ਕਹਿ ਸਭ ਗਵਾਰਨੀਆਂ ਜਤ ਮੈਨ ਭਰੀ ਹਮਰੇ ਸੰਗ ਆਵੋ ਖੇਲ ਕਰੋ ਨਾ ਕਛੂ ਮਨ ਭੀਤਰ ਸੰਕ ਕਰੀ ਨੈਣ ਨਚਾਏ ਕਛੂ ਮੁਸਕਾਏ ਕੈ ਪਹੋ ਦੋ ਕਰ ਟੇੜ ਧਰੀ ਮਨ ਯੋ ਉਪਜੀ ਉਪਮਾ ਰਸ ਕੀ ਮਨੋ ਕਾਨ ਕੇ ਕੰਠੈ ਬਾਸ ਡਰੀ ਸੋਈਆ ਖੇਲਤ ਗੁਆਰਨ ਮਦ ਸੋ ਕਬ ਸਿਆ ਕੇ ਹੈ ਹਰ ਜੂ ਛਬਵਾਰੋ ਵਾਰੋ ਖੇਲਤ ਹੈ ਸੋ ਮੈਨ ਭਰੀ ਇਨਹੂ ਪਰਮਾਨੋ ਚੇਟ ਗਿਡਾਰੋ ਤੀਰ ਨਦੀ ਬ੍ਰਿਜ ਭੂਮ ਬਿਖੈ ਅਤ ਹੋਤੈ ਸੁੰਦਰ ਭਾਂਤ ਅਖਾਰੋ ਰੀਜ ਰਹੈ ਪ੍ਰਿਥਵੀ ਕੇ ਸਭੈ ਜਨ ਰੀਜ ਰਇਓ ਸੁਰ ਮੰਡਲ ਸਾਰੋ ਗਾਵਤ ਏਕ ਨਚੈ ਜਗਵਾਰਨ ਧਾਰਨ ਕਿੰਕਨ ਕੀ ਧੁਨ ਬਾਜੈ ਜਿਉ ਮ੍ਰਿਗ ਰਾਜਤ ਬੀਚ ਮ੍ਰਿਗੀ ਹਰ ਤਿਉ ਗਨ ਗਵਾਰਨ ਬੀਚ ਵਿਰਾਜੈ ਨਾਚਤ ਸੋ ਮਹਾ ਹਿਤ ਸੋ ਕਬ ਸ਼ਾਮ ਪ੍ਰਭਾ ਤਿਨ ਕੀ ਇਮ ਛਾਜੈ ਗਾਇਬ ਪੇਖ ਰਿਸੈ ਗਨ ਗੰਧਰਵ ਨਾਚਵ ਦੇਖ ਬਧੂ ਸੁਰ ਲਾਜੈ ਰਸ ਕਾਰਨ ਕੋ ਭਗਵਾਨ ਤਹਾ ਕਬ ਸ਼ਾਮ ਕਹੈ ਰਸ ਖੇਲ ਕਰਿਓ ਮਨ ਯੋ ਉਪਜੀ ਉਪਮਾ ਹਰਜੂ ਇਨ ਪੈ ਜਨ ਚੇਟਕ ਮੰਤਰ ਡਰਿਓ ਪਿਖ ਕੈ ਜਿਹ ਕੋ ਸੁਰ ਅਛਰਨ ਕੇ ਗਿਰ ਬੀਚ ਲਜਾਏ ਬਪੈ ਸੋ ਧਰਿਓ ਗੁਪਿਆ ਸੰਗ ਖਾਨ ਕੇ ਡੋਲਤ ਹੈ ਜਿਨ ਕੋ ਮਨੁਆ ਜਬ ਖਾਨ ਹਰਿਓ ਸੋਈਆ ਸਿਆਮ ਕਹੈ ਸਭ ਹੀ ਗੁਪਿਆ ਹਰ ਕੇ ਸੰਗ ਡੋਲਤ ਹੈ ਸਭ ਹੁਈਆ ਗਾਵਤ ਏਕ ਫਿਰੈ ਇਕ ਨਾਚਤ ਏਕ ਫਿਰੈ ਰਸ ਰੰਗ ਅਕੁਈਆ ਏਕ ਕਹੈ ਭਗਵਾਨ ਹਰੀ ਇਕ ਲੈ ਹਰਿ ਨਾਮ ਪਰੈ ਗਿਰ ਭੂਇਆ ਯੋ ਉਪਜੀ ਉਪਮਾ ਪਿਖ ਚੁੰਮਕ ਲਾਗੀ ਫਿਰੈ ਤਿਹ ਕੇ ਸੰਗ ਸੁਈਆ ਸਵਈਆ ਸੰਗ ਗਵਾਰਨ ਕਾਨ ਕਹੀ ਹਸ ਕੈ ਗਵ ਸਿਆਮ ਕੈ ਅਧ ਰਾਤ ਸਮੈ ਹਮ ਹੂੰ ਤੁਮ ਹੂੰ ਤਜ ਕੈ ਸਭ ਖੇਲ ਸਭੈ ਮਿਲ ਕੈ ਹਮ ਤਾਮ ਰਮੈ ਹਰਿ ਆਇ ਸਮਾਨ ਚਲੀ ਗ੍ਰਹਿ ਕੋ ਸਭ ਗਵਾਰਨੀ ਆ ਕਰ ਦੂਰ ਗਮੈ ਅਬ ਜਾਇ ਟਿਕੈ ਸਭ ਆਸਨ ਮੈਂ ਕਰ ਕੇ ਸਭ ਬਰਾਤ ਕੀ ਨੇਹ ਤਮੈ ਹਰਿ ਸੋ ਵਰ ਗੋਪਨ ਸੰਗ ਕਿਦੋ ਕਬ ਸਿਆਮ ਕੈ ਅਤ ਖੇਲ ਭਇਓ ਹੈ ਲੈ ਹਰ ਜੀ ਤਿਨ ਕੋ ਸੰਗ ਆਪਨ ਤਿਆਗ ਕੈ ਖੇਲ ਕੋ ਧਾਮ ਐਓ ਹੈ ਤਾ ਛਬ ਕੋ ਜਸ ਉਚ ਮਹਾ ਕਬ ਨੈ ਆਪਣੈ ਮਨ ਚੀਨ ਲਿਓ ਹੈ ਕਾਗਜੀਏ ਰਸ ਕੋ ਅਤਹੀ ਸੋ ਮਨੋ ਗਨਤੀ ਕਰ ਜੋਰ ਦਇਓ ਹੈ ਇਤ ਸ੍ਰੀ ਵਿਚਿਤ੍ਰ ਗ੍ਰੰਥੇ ਗ੍ਰੰਥੇ ਕ੍ਰਿਸ਼ਨਾਵਤਾਰੇ